ਚੌਪਈ ਆਨੰਦਪੁਰ ਨਾਇਨ ਇਕ ਰਹੀ ਨੰਦਮਤੀ ਤਾ ਕੋ ਜ ਕਹੀ ਮੂਰਖ ਨਾ ਤਮਨ ਕੋ ਰਹਿ ਤ੍ਰੇ ਕਾ ਕਛੂ ਨ ਮੁਕਤੇ ਕਹਿ ਤਾ ਕੇ ਧਾਮ ਬਹੁਤ ਜਨ ਆਵੈ ਨਿਸ ਦਿਨ ਤਾ ਸੋ ਭੋਗ ਕਮਾਵੈ ਸੋ ਜੜ ਪਰਾ ਹਮਾਰੇ ਰਹੀ ਤਾ ਕੋ ਕਛੂ ਨ ਮੁਕਤੇ ਕਹੀ ਜਬ ਕਬਹੂ ਵੋ ਧਾਮ ਸਿਧਾਵੈ ਯੋ ਤਾ ਸੋ ਤ੍ਰਿਯ ਬਚਨ ਸੁਨਾਵੈ ਯਾ ਕਾ ਕਲ ਕੀ ਬਾਤ ਨ ਲਾਗੀ ਮੇਰੋ ਪਿਆ ਬੜੋ ਬੜ ਭਾਗੀ ਦੋਰਾ ਨਿਸ ਦਿਨ ਸਬਦਨ ਗਾਵਹੀ ਸਭ ਸਾਧਨ ਕੋ ਰਾਉ ਮੋਹ ਪਤਿ ਗੁਰ ਕੋ ਭਗਤੀ ਹੈ ਲਗੀ ਨਾ ਕਲ ਕੀ ਬਾਉ ਚਉਪਈ ਯਹ ਜੜ ਫੂਲ ਭਜਨ ਸੁਣ ਜਾਵੇ ਅਦ ਕੇ ਆਪ ਕਾ ਸਾਧ ਕਹਾਵੇ ਵਾਹ ਜਾਰਨ ਸੋ ਨਿਸ ਦਿਨ ਰਹੀ ਇਹ ਕਛ ਤਿਨੈ ਨਾ ਮੁਖ ਤੇ ਕਹੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਬਾਤੇ 49ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਰਾਣੀ ਏਕ ਸੇ ਰਹੈ ਪੋਹ ਮੰਜਰੀ ਦੇ ਜਗ ਕਹੈ ਤਾਕੇ ਤੁਲ ਅਵਰ ਕੋ ਨਾਹੀ ਯਾ ਤੇ ਨਾਰ ਵਿਸਤ ਮਨ ਮਾਹੀ ਅਦਕ ਰੂ ਤਾਕੋ ਵਿਦਯੋ ਜਾ ਤੇ ਬਸ ਰਾਜਾ ਵਹਿ ਗਇਓ ਜੋ ਤ੍ਰੀ ਕਹਿ ਬਚਨ ਸੋਈ ਮਾਨੈ ਬਿਨ ਪੂਛੇ ਕਛ ਕਾਜ ਨ ਠਾਨੈ ਰਾਣੀ ਰਾਜ ਦੇਸ ਕੋ ਕਯੋ ਰਾਜਾ ਰਾਣੀ ਕੀ ਸੰਭਇਓ ਜੋ ਤ੍ਰੀ ਕਰੈ ਵਹਿ ਜਗ ਮਾਨੈ ਨਿਰਪਕੀ ਕੀ ਚਿਤ ਕੋ ਕਾਨ ਨਾ ਆਨੈ ਦੋਰਾ ਰਾਣੀ ਰਾਜ ਕਮਾਵੀ ਪਤ ਕੀ ਕਰੈ ਨਾ ਕਾਨੇ ਰਾਜਾ ਕੋ ਰਾਣੀ ਕੀਆ ਦੇਖਤ ਸਕਲ ਜਹਾਨ ਚਉਪਈ ਰਾਜਾ ਕੋ ਰਾਣੀ ਬਸ ਕੀਓ ਜੀਤ ਜੰਤਰ ਮੰਤਰਣ ਸੋ ਲਿਓ ਜਬ ਚਾਹਤ ਤਬ ਦੇਤ ਉਠਾਈ ਪੁਨ ਸੁਹਾਤ ਤਬ ਲੇਤ ਬੁਲਾਈ ਦੋਹਰਾ ਹੀਰ ਏਕ ਸੁੰਦਰ ਪੁਰਖ ਰਾਣੀ ਤਜੀ ਸਿਆਨ ਪੁਰਖ ਭੇਸ ਤਰਤੇ ਸਦਨ ਦਿਸ ਕਹਿ ਕੀਆ ਪਿਆਨ ਚਉਪਈ ਇਹੀ ਬੀਜ ਰਾਜਾ ਜੂ ਆਇਓ ਰਾਣੀ ਬਿਨਾ ਸਖੀ ਦੁਖ ਪਾਇਓ ਧਾਮ ਨਾ ਪੈਠਣ ਨਿਰਪ ਨਿਰਪਕਾਹ ਦੀਨਾ ਤਾਪ ਤ੍ਰਿਏ ਤਾਹੇ ਬਚਨ ਆਸ ਕੀਨਾ ਅੰਧੋਰਾ ਕਛੂ ਭੂਲ ਤੁਮ ਤੇ ਪਈ ਤਾਤੇ ਤ੍ਰਿਏ ਕੀ ਅਮਾਨ ਮੂਰ ਗ੍ਰਹਿ ਕਰਨ ਨ ਨਿਰਪ ਨਿਰਪਕਾਹ ਕਾ ਪਿਆਨ ਚਉਪਈ ਰਾਣੀ ਤਾਸੋ ਭੋਗ ਕਮਾਈ ਬਹੁਰੋ ਧਾਮ ਆਪਣੇ ਆਈ ਯਹ ਚਰਿਤ੍ਰ ਕਹ ਤਿਨਾ ਸੁਨਾਇਓ ਤਾਤੇ ਤ੍ਰਿਏ ਕਹ ਅਦਕਿਰ ਜਾਇਓ ਤਾਵਤਿਨ ਤ੍ਰਿਆ ਅਧਿਕ ਧਨ ਦੀਨੋ ਭਾਂਤ ਅਨੇਕ ਨਿਹੋਰੋ ਕੀਨੋ ਭਲੀ ਸਖੀ ਹਮਰੀ ਮੁਖ ਭਾਕੀ ਖਮਰੀ ਆਜ ਲਾਜ ਇਨ ਰਾਖੀ ਦੋਹਰਾ ਅਧਿਕ ਨਿਹੋਰੋ ਰਾਏ ਕਰ ਰਾਣੀ ਲਈ ਮਨਾਏ ਅਧਿਕ ਬਰੀਤ ਤਾਸੋ ਕਰੀ ਭੇਦ ਨਾ ਸਕਿਆ ਪਾਏ ਜੋ ਨਿਰਪ ਚਮਕਾ ਨਾ ਰਹੈ ਤ੍ਰਿਕਾ ਕਰਤ ਵਿਸਵਾਸ ਅਵਰ ਪੁਰਖ ਪਰ ਅਟਕ ਤ੍ਰੇਤ ਕਰਤ ਤਮਨ ਕੋ ਨਾਸ ਚੇਤਨਾ ਦੀਜੈ ਆਪਨੋ ਸਭ ਕੋ ਲਿਓ ਬਨਾਏ ਤਬ ਸਭ ਕਹਾ ਜੀਤਤ ਰਹੋ ਰਾਜ ਕਰੋ ਸੁਖ ਪਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 50ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਮਾਰ ਵਾਰ ਇਕ ਸ਼ਾਉ ਕਹਾਵੈ ਅਨਕ ਦਰਬ ਕਉ ਬਨ ਚਲਾਵੈ ਦੈ ਦੈ ਕਰਜ ਵਿਆਜ ਬੋਲੇਈ ਲਈ ਪੁਨ ਦਾਨ ਵਿਪਰਨ ਕਹਾ ਦੇਈ ਸੀਲਮਤੀ ਕੀ ਤ੍ਰੇ ਪਾਰੀ ਸੂਰਜ ਲਖੀ ਨਾ ਚੰਦਰ ਨਿਹਾਰੀ ਨਿਰਖ ਰੂਪ ਨਿਜ ਪਤ ਕੋ ਜੀਐ ਤਿਹ ਨਿਰਖੇ ਬਿਨ ਭਾਨ ਨਾ ਪੀਐ ਤਾਕੇ ਪਤ ਕੋ ਰੂਪ ਅਪਾਰਾਰੀ ਦਿਆ ਤਾਕੋ ਕਰਤਾਰਾ ਉਦੈ ਕਰਨ ਤਾਕੋ ਸ਼ੁਭ ਨਾਮਾ ਸੀਲ ਮੰਜਰੀ ਤਾਕੀ ਬਾਮਾ ਅੰਧੋਰਾ ਰੂਪ ਅਨੂਪਮ ਸ਼ਾਉ ਕੋ ਜੋ ਨਿਰਖਤ ਬਰਨਾਰੇ ਲੋਕ ਲਾਜ ਕਾ ਛੋਰ ਕਰ ਤਾਂ ਕਹ ਰਾਹਤ ਨਿਹਾਰ ਚਉਪਈ ਏਕ ਤ੍ਰਿਆ ਕੇ ਹਿਮ ਚਿਤ ਆਈ ਖੇਰ ਰੂਪ ਤਾ ਕੋ ਲਲਚਾਈ ਕਵਨ ਕਹਾ ਚਿਤ ਚਰਿਤ ਬਨਈਐ ਜਾਤੇ ਸਾਹ ਉਮੀਦ ਕਰ ਪਈਐ ਤਾ ਕੀ ਤ੍ਰੀਸੋ ਪ੍ਰੀਤ ਲਗਾਈ ਧਰਮ ਬਹਿਨ ਆਪਣੀ ਠਹਰਾਈ ਨਈ ਨਈ ਨਿਤ ਕਥਾ ਸੁਣਾਵੈ ਸ਼ਾਹ ਤ੍ਰਿਆ ਕਹ ਅਦਕ ਰਿਝਾਵੈ ਸੁਨ ਸਾਹ ਹੁਣ ਤੋਇ ਕਥਾ ਸੁਨਾਉ ਤੁਮਰੇ ਚਿਤ ਕੋ ਗਰਵ ਮਿਟਾਉ ਜੈਸੋ ਅਤਿ ਸੁੰਦਰ ਪਦ ਤੇਰੋ ਤੈਸੇ ਹੀ ਚੀਨੋ ਪੀਏ ਮੇਰੋ ਦੋਹਰਾ ਤੇਰੇ ਅਰ ਮੇਰੇ ਪਤੈ ਭੇਦ ਰੂਪ ਨਹਿ ਕੋਏ ਉਠ ਕਰ ਆਪ ਬਿਲੋਕੀਐ ਧੋਰ ਕੇ ਮੋਰ ਹੋਏ ਚਉਪਈ ਹਾਜ ਸਾਜ ਨਿਤ ਪਤੈ ਲਿਐ ਹੂੰ ਤੁਮਰੀ ਦ੍ਰਿਸ਼ਟ ਗੋਚਰ ਕੈ ਹੂੰ ਸ਼ਾਹ ਉਤਰੀਆ ਕਛ ਭੇਦ ਨਾ ਪਾਇਓ ਤੇ ਦੇਖਣ ਕਾ ਚਿਤ ਲਲਚਾਇਓ ਆਪ ਅਗਮ ਨੇ ਤ੍ਰਿਆ ਉਚਾਰੇ ਸਹੁ ਕੁਕਰਿਆ ਨਾਰ ਤਿਹਾਰੇ ਤਾਕੋ ਸਗਲ ਚਰਿਤਰ ਦਿਖਾਇ ਹੋ ਤੁਮ ਕੋ ਮੀਤ ਆਪਨੋ ਕਹਿ ਹੂੰ ਤਬ ਤੁਮ ਗਮਨ ਹਮਾਰੋ ਕੀਜੋ ਨਿਜ ਤ੍ਰਿਏ ਚਿਤਰ ਦੇਖ ਜਬ ਲੀਜੋ ਤਹਾਂ ਠਾੜ ਤੁਮ ਕੋ ਲੈ ਕਾਰਿਹੁ ਮੀ ਤਯੋ ਤਬ ਤਾਹਿਓ ਚਰਿਓ ਦੋਹਰਾ ਜਬ ਵੋ ਤਾਕੀ ਛੋਰ ਤ੍ਰਿਏ ਨਿਰਖੇ ਨੈਣ ਪਸਾਰੇ ਤਬ ਤੁਮ ਆਪਣੇ ਚਿਤ ਵਿਖੈ ਲੀਜੋ ਚਰਿਤ ਵਿਚਾਰੇ ਤਹਾਂ ਠਾੜ ਤਾਕੋ ਕੀਆ ਆਪ ਗਈ ਤੇ ਪਾਸ ਮੋਹ ਪਤੀ ਆਇਓ ਦੇਖੀਐ ਚਿਤ ਕੋ ਛੋਰ ਵਿਸਵਾਸ ਚਉਪਈ ਤਾਕੀ ਕਈ ਕਾਣ ਤ੍ਰੀ ਤਰੇ ਤਾਕੀ ਛੋਰ ਦ੍ਰਿਸ਼ਟ ਜਬ ਕਰੀ ਯਹ ਕੌਤਕ ਸਭ ਸਾਹੋ ਨਿਹਾਰਿਓ ਦੁਰਾਚਾਰ ਇਹ ਨਾਰ ਵਿਚਾਰਿਓ ਮੋਸੋ ਸਤ ਤਵਨ ਤ੍ਰੀ ਕਹਿਓ ਯੋ ਕੈ ਸ਼ਾਹ ਮੂਨ ਵੈ ਰਹਿਓ ਨਿਜ ਤ੍ਰੀ ਭੈ ਨੇ ਤਜ ਦੀਨੋ ਤੇ ਤ੍ਰੀਏ ਸਾਥ ਜਰਾਨੋ ਕੀਨੋ ਦੋਹਰਾ ਛਲਿਓ ਸ਼ਾਹ ਤ੍ਰਿਯ ਤ੍ਰਿਆ ਜੁਤ ਐਸੋ ਚਿਤ ਸੁਧਾਰੇ ਤਾਸੋ ਨਿਓ ਤੁਰਾਇ ਕੈ ਕੀਆ ਆਪਣੋ ਯਾਰ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 91 ਚਰਿਤ੍ਰ ਸਮਾਪਤ ਮਸ ਸੁਭ ਮਸਤ ਅਬਜੂ ਚੌਪਈ ਉੱਤਰ ਦੇਸ ਨਿਵਤਿਕ ਭਾਰੋ ਸੂਰਜ ਬੰਸ ਵਿਖਿਆ ਉਜਿਆਰੋ ਇੰਦਰ ਕੀ ਤਾਕੀ ਪਟਰਾਨੀ ਵਿਜੈ ਸਿੰਘ ਰਾਜਾ ਬਾਰਿਆਨੀ ਦੋਹਰਾ ਏਕ ਸੁਤਾ ਤਾਕੇ ਭਵਨ ਅਮਿਤ ਰੂਪ ਕੀ ਖਾਨੇ ਕਾਮਦੇਵ ਠਟਕੇ ਰਹਾਤ ਰਾਤ ਸਮ ਤਾਏ ਪਛਾਨੇ ਚੌਪਈ ਜੋਵਨ ਅਧਿਕ ਤਾਹੇ ਜਬ ਪਇਓ ਲੈ ਤਾ ਕੋ ਗੰਗਾ ਪਿਤ ਗਇਓ ਬੜੇ ਬੜੇ ਰਾਜਾ ਤਾ ਹੈ ਤਿਨ ਮੈਂ ਭਲੋ ਹੀਰ ਤਾ ਦੈ ਹੈ ਚੱਲੇ ਚੱਲੇ ਗੰਗਾ ਪੈ ਆਏ ਬੰਦ ਸਤਾਈ ਸਤ੍ਰਿਣ ਸੰਗ ਲਿਆਏ ਸ੍ਰੀ ਜਾਨਵੀ ਕੋ ਦਰਸ਼ਨ ਕੀਨੋ ਪੂਰਬ ਪਾਪ ਵਿਦਾ ਕਰ ਦੀਨੋ बड़े बड़े भूप तहाये तमन कुआर को सकन दिखाए इन पर दृश्य सबन पर करिया जो जी रुचै तिसी को बरिया दोहरा हीर नृपत सुत नृपत के कन्या कही विचार सुमठ सिंह सुंदर सुगर बरहो वह कुमार अदक रूप ताको निरख सब राजा रिसखाहे जीव किए याह विवाह कह गृह अपने ले जाहे चौपई ਭੂਪਤ ਸਕਲ ਅਧਿਕ੍ਰਿਸ ਕਰੈ ਹਾਥ ਹਥਿਆਰ ਨੂੰ ਉਪਰ ਧਰੈ ਕੋਪ ਕੋਪ ਬਚਨ ਬਕਤਰ ਤੇ ਕਹੈ ਬਿਨ ਰਣ ਕੀਏ ਆਜ ਨਹਿ ਰਹਿ ਰਾਏ ਪੁਰਹਤਨ ਲਿਆ ਬੁਲਾਈ ਸੁਟ ਸਿੰਘ ਪ੍ਰਤ ਦੇ ਪਠਾਈ ਮੋਹ ਪਰ ਕਹੀ ਅਨਗਰੋ ਕਰੀਐ ਵੇਦ ਵਿਧਾਨ ਸਹਿਤ ਇਹ ਬਰੀਐ ਦੋਹਰਾ ਸੂਟ ਸਿੰਘ ਐਸੇ ਕਹੀ ਤ੍ਰਿਮੁਰ ਆਗੈ ਏਕ ਬਿਆਹ ਦੂਸਰੋ ਨਾ ਕਰੋ ਜੋ ਜਨ ਕਹੈ ਅਨੇਕ ਜੋ ਪਈ ਪੁਰੋਹਿਤ ਭੂਤ ਸੋ ਇਹ ਉਚਰਾਇ ਸੋਟ ਸਿੰਘ ਜਾ ਕੋ ਨਹਿ ਬਰੈ ਤਾ ਤੇ ਕਛੂ ਜਤਨ ਪ੍ਰਭ ਕੀ ਜੈ ਇਹ ਕੰਨਿਆ ਅਵਰੈ ਨਿਰਪਦੀ ਜੈ ਦੋਹਰਾ ਤਬ ਕੰਨਿਆ ਐਸੇ ਕਹੀ ਬਚਨ ਪਿਤਾ ਕੇ ਸਾਥ ਜੋ ਕੋ ਜੁਦ ਜੀਤਾ ਮੁਝੈ ਵਹਿ ਹਮਾਰੋ ਨਾਥ ਚਉਪਈ ਸਭ ਭੂਪਨ ਨਿਰਪ ਐਸ ਸੁਨਾਇਓ ਆਪ ਜੁਦ ਕੋ ਵਿਪਤ ਬਨਾਇਓ ਜੋ ਕੋ ਤੁਮਲ ਜੁਦ ਹੋਇਆ ਕਰ ਹੈ ਵਹਿ ਯਹ ਕੰਨਿਆ ਕਹ ਬਾਰ ਹੈ ਦੋਹਰਾ ਸੁਣਤ ਬਚਨ ਵੀਰਾਨ ਕੇ ਚਿਤ ਮੈਂ ਭਇਆ ਆਨੰਦ ਹਮਾ ਸਮੁੰਦਰ ਦਲ ਪਾਏ ਹੈ ਆਜ ਕੁਾਰ ਮੁਖ ਚੰਦ ਚਉਪਈ ਸਭਨ ਜੁਦ ਕੇ ਸਾਜ ਬਨਾਏ ਗੰਗਾ ਧੀਰ ਵੀਰ ਚੱਲ ਆਏ ਪਹਿਰ ਕਵਚ ਸਭ ਸੂਰ ਸੁਹਾਵੈ ਡਾਰ ਪਾਖਰੈ ਤੁਰੈ ਨਚਾਵੈ ਗਰਜੈ ਕਰੀ ਅਸਵ ਹੀਹ ਨਾਨੇ ਪਹਿਰੇ ਕਵਚ ਸੂਰ ਨਿਜ ਕਾਨੇ ਕਿਨੂ ਕਾੜ ਖੜਕ ਕਰ ਲੀਨੋ ਕਿਨੂ ਕੇਸਰੀਆ ਬਾਣਾ ਕੀਨੋ ਦੋਹਰਾ ਕਿਨੂ ਤਿਲਾਉਨੇ ਬਸਤਰ ਕਰ ਕਟ ਸੋ ਕਸੀ ਕਿਰਪਾਨ ਜੋ ਗੰਗਾ ਤਰ ਜੂਜ ਹੈ ਕਰ ਹੈ ਸਵਰਗ ਪਿਆਨ ਜੋਰ ਅਨਿਨ ਰਾਜਾ ਚੜੇ ਪਰਾ ਨਿਸ਼ਾਨੇ ਘਾਵ ਭਾਂਤ ਭਾਂਤ ਜੋ ਧਾਲ ਰੇ ਅਦਕ ਹਿਰਦੈ ਕਰ ਚਾਵ ਚਉਪਈ ਤਬ ਕੰਨਿਆ ਸਭ ਸਗੀ ਬੁਲਾਈ ਭਾਂਤ ਭਾਂਤ ਸੋ ਕਰੀ ਬਡਾਈ ਕਹਿ ਲਾਰਿ ਕਰ ਸੁਰ ਸਾਰੀ ਟਟ ਮਰਹੁ ਨਾ ਤਰ ਸੁਭਟ ਸਿੰਘ ਕਾਹ ਬਰਹੁ ਦੋਹਰਾ ਤਬ ਕੰਨਿਆ ਐਸੇ ਕਹਿ ਸਕਲ ਸਖਨ ਸੋ ਬੈਨ ਬਿਕਟ ਕਟਕ ਕੇ ਸੁਬਟ ਭਟ ਪਠਮੋ ਜਮ ਕੇ ਐਨ ਸਕਲ ਸਖਨ ਕੋ ਸ਼ਸਤਰ ਦੇ ਅਵਰ ਕਵਚ ਪਹਿਰਾਏ ਨਿਕਸ ਆਪ ਠਾਡੀ ਪਈ ਜੈ ਦੁੰਦ ਵੀ ਬਜਾਏ ਚਉਪਈ ਕੰਨਿਆ ਰਥ ਆਰੂੜਤ ਪਈ ਜੁਦ ਸਮਗਰੀ ਸਭ ਹਿਰਦਈ ਦਈ ਸਵਾ ਜੰਗ ਮੈਂ ਤੁਰੇ ਨਚਾਏ ਸੁਰ ਸੁਰ ਪਦ ਦੇਖਣ ਰਣ ਆਏ ਦੋਹਰਾ ਉਮਡੇ ਅਮੇਤਾ ਨੇਕ ਦਲ ਬਾਰਦ ਬੂੰਦ ਸਮਾਨ ਬਨ ਬਨ ਨਿਰਭਿਆਵਤ ਭੈ ਸਮਰ ਸੁਅੰਬਰ ਜਾਨ ਚਉਪਈ ਮਚਿਓ ਤੁਮਲ ਜੁਦ ਤਹ ਭਾਰੀ ਨਾਚੇ ਸੂਰਬੀਰ ਹੰਕਾਰੀ ਤਾਂ ਤਨੁਖ ਰਣ ਬਿਸਕ ਚਲਾਵਤ ਮਾਏ ਮਰੇ ਪਦ ਕੂਕ ਸੁਨਾਵਤ ਜਿਹ ਬਚਿੱਤਰ ਕੇ ਬਾਣ ਲਗਾਵੈ ਵਹਿ ਸੋਟ ਮਿਰਤ ਲੋਕ ਸਿਧਾਵੈ ਜਾ ਪਰ ਤਮਕ ਤੇ ਕੀ ਚਾਰੈ ਤਾ ਕੋ ਮੂਡ ਕਾਠੀ ਡਾਰੈ ਕਾਹੂ ਸਿਮਟ ਸਹਿ ਹਥੀ ਅਨਾਇ ਏਕ ਸੁਭਟ ਮਰਮਾਏ ਨਾ ਦੇਖੈ ਸੁਰ ਵਿਵਾਨ ਚੜ ਸਾਰੇ ਚਟਪੜ ਸੁਭਟ ਵਿਕਟ ਕਟ ਡਾਰੇ ਗੀਧਨ ਕੋ ਮਨ ਭਇਓ ਆਨੰਦੰ ਆਜ ਭਖੈ ਮਾਨਸ ਕੇ ਅੰਗੰ ਦਹਿਨੇ ਬਾਏ ਜੋਗਨੀ ਖੜੀ ਲੈ ਪਾਤਰ ਸ੍ਰੋਣਤ ਕਹਾੜੀ ਮਾਰੂ ਦੂਹ ਦਿਸਨ ਮੈਂ ਬਾਜੈ ਦੂਹ ਔਰ ਸ਼ਸਤਰਨ ਭਟ ਸਾਜੈ ਉਪਰ ਗਿੱਧ ਸਾਲ ਮੰਡਰਾਹੀ ਤਰੈ ਸੂਰਮਾ ਜੁਧ ਮਚਾਹੀ ਸੋਈਆ ਬਾਲ ਕੋ ਰੂਪ ਅਨੂਪਮ ਹੇਰ ਚਹੁ ਦਿਸਤੇ ਨਿਰਭ ਚੌਪ ਚਲੇ ਗਜਰਾਜਨ ਬਾਜਨ ਕੇ ਅਸਵਾਰ ਰਥੀ ਰਥ ਪਾਇਕ ਜੋਰ ਭਲੇ ਜਬ ਰਾਏ ਬਚਿੱਤਰ ਕਿਰਪਾਨ ਗਈ ਤਜ ਲਾਜ ਹਟੀ ਹਟ ਜਾਉ ਵਿਚਲੇ ਮਨੋ ਰਾਮ ਕੇ ਨਾਮ ਕਹੇ ਮੁਖ ਤੇ ਅਗੋ ਘਨ ਕੇ ਤਰਸ ਬ੍ਰਿੰਦ ਟਲੇ ਕੋ ਪ੍ਰਚੰਡ ਭਰੇ ਮਨ ਮੈਂ ਭਟ ਚੋਪ ਚੜੇ ਚੌਖਾ ਚਪਿਤਾਏ ਕਾੜ ਕਿਰਪਾਨ ਲਈ ਬਲਵਾਨਨ ਤਾਨ ਕਮਾਨਨ ਬਾਣ ਚਲਾਏ ਬੂੰਦਨ ਜਿਉ ਬਰਖੇ ਚਉ ਔਰਨ ਬੇਦ ਸਨਾਹਨ ਪਾਰ ਪਰਾਏ ਬੀਰਨ ਚੀਰ ਬਦੀਰਨ ਭੂਮ ਕੋ ਭਾਰ ਕੋ ਹਾਰ ਪਤਾਰ ਸਿਧਾਏ ਚਉਪਈ ਚਟਪਟ ਸੁਭਟ ਵਿਕਟ ਕਟ ਗਏ ਕੇਤੇ ਕਰੀ ਕਰਨ ਬਿਨ ਭਏ ਟੂਟੇ ਰਥ ਕੁੱਟੰਗ ਪਟ ਡਾਰੇ ਨਾਚੇ ਭੂਤ ਪ੍ਰੇਤ ਮਤਵਾਰੇ ਮੁਨ ਨਾਰਦ ਕਉ ਬੇਨ ਬਜਾਵੈ ਕਉ ਰੁਦਰ ਡਮਰੂ ਡਮਕਾਵੈ ਰੁਦਰ ਖੱਪਰ ਜੁਗਨ ਭਰ ਭਾਰੀ ਮਾਰੈ ਭੂਤ ਪ੍ਰੇਤ ਕਿਲਕਾਰੀ ਰਾਣੇ ਅਗੰਮ ਕੋ ਜਾਨ ਨ ਪਾਵੈ ਡਾ ਡਾ ਡਾ ਸ਼ਿਵ ਡਵਰ ਵਜਾਵੈ ਕਾਹ ਕਾ ਕਹੂੰ ਕਾਲ ਕਾ ਕਾਹ ਕੈ ਜਾਨਕ ਤੁਜਾ ਕਾਲ ਕੀ ਲਹਕੈ ਹਸਤ ਪਾਰਵਤੀ ਨੈਣ ਵਿਸਾਲਾ ਨਾਚਤ ਭੂਤ ਪ੍ਰੇਤ ਬੈਤਾਲਾ ਕਾ ਕਹਾਟ ਕਹੂੰ ਕਾਲ ਸੁਣਾਵੈ ਭੀਖਨ ਸੁਣੇ ਨਾਦ ਭੈ ਆਵੈ ਬਿਨ ਸੀਸਨ ਕੇਤਕ ਪਟ ਡੋਲੈ ਕੇਤਨ ਮਾਰ ਮਾਰ ਕਰ ਬੋਲੈ ਕਿਤੇ ਤਮ ਘਰਣ ਤੁਰੈ ਨਚਾਵੈ ਜੂਝ ਕਿਤਕ ਜਮ ਲੋਕ ਸਿਧਾਵੈ ਕਟ ਕਟ ਪਰੇ ਸੋਟ ਛਿਤ ਭਾਰੇ ਭੂ ਸੁਤਾ ਕਰ ਕੋ ਪਛਾਰੇ ਜਿਨ ਕੇ ਪਰੀ ਹਾਥ ਨਹਿ ਪਿਆਰੀ ਬਿਨ ਮਾਰੇ ਹਨ ਮਰੇ ਕਟਾਰੀ ਦੋਰਾ ਮੋੜ ਤੇ ਸੰਬੇਰ ਪਤ ਅਮਿਤ ਸੈਨ ਲੈ ਸਾਥ ਬਾਲਨ ਮੇ ਤਾਵਤ ਪੈ ਗਹਿ ਬਰਛਿਐ ਹਾਥ ਬਿਗਟ ਸਿੰਘ ਅੰਬੇਰ ਪਤ ਅਮਿਤ ਸਿੰਘ ਤੇ ਨਾਮ ਕਬਹੂ ਦਈ ਨਾ ਪੀਠ ਰਣ ਜੀਤੇ ਬਹੁ ਸੰਗਰਾਮ ਚਉਪਈ ਰਿਪ ਜੋਰ ਸੈਨ ਦ્વੈ ਧਾਏ ਭਾਂਤ ਭਾਂਤ ਬਾਜਿੱਤਰ ਬਜਾਏ ਰਾਜ ਜਬ ਨੈਣ ਨਿਹਾਰੇ ਸੈਨਾ ਸਹਿਤ ਮਾਰ ਹੀ ਡਾਰੇ ਜਬ ਅਬਲਾ ਨਿਰਪ ਦੂ ਸੰਘਾਰੇ ਠਟਕੇ ਸੁਭਟ ਸਗਲ ਤਬ ਭਾਰੇ ਖੇਤ ਛਾੜ ਛਾੜਿਆ ਤਰਨ ਨਾ ਟਰ ਹੈ ਸਭ ਹਿਨ ਕੋ ਪ੍ਰਾਨਨ ਬਿਨ ਕਰ ਹੈ ਬੂੰਦੀ ਨਾਥ ਰਣਤ ਕਟ ਧਾਇਓ ਅਦਕ ਮਦਤ ਕਟ ਸਿੰਘ ਰਸਾਇਓ ਨਾਥ ਹੁਜੈਨ ਜਿਸੈ ਜਾ ਕਹੀ ਵਾਖੈ ਜੀਤੈ ਜਗ ਕੋ ਰਹੀ ਜਬ ਅਵਲਾ ਆਪਤ ਬੋ ਲਹੇ ਹਾਥ ਹਥਿਆਰ ਆਪਣੇ ਗਹਿ ਅਦਕ ਕੋਪ ਕਰ ਕੁਵਤਿ ਪ੍ਰਹਾਰੇ ਛਿਨਕ ਬਿਖੈ ਦਲ ਸਹਿ ਸੰਗਾਰੇ ਗੰਗਾਦਰੀ ਜਮਨਾਦਰੀ ਹਠੇ ਸਾਰਸਵਤੀ ਹੋਇ ਚਲੇ ਇਕੱਠੇ ਸਤ ਦਰਵ ਆਏ ਅਤ ਦ੍ਰਿੜ ਪਗ ਰੋਪੇ ਬਿਹਾਦਰੀ ਸਿਗਰੇ ਮਿਲ ਕੋਪੇ ਦੋਰਾ ਪਰਮ ਸਿੰਘ ਪੂਰੇ ਪੁਰਖ ਕਰਮ ਸਿੰਘ ਸੁਰ ਗਿਆਨ ਧਰਮ ਸਿੰਘ ਹਾਟੋ ਹਟੀ ਅਮਿਤ ਜੁਧ ਕੀ ਖਾਨ ਅਮਰ ਸਿੰਘ ਅਰ ਅਚਲ ਸਿੰਘ ਮਨ ਮੈਂ ਕੋ ਵਢਾਏ ਪਾਚੋ ਭੂਪ ਹਾਰਿਐ ਸਨਮੁਖ ਪਹੁੰਚੇ ਆਏ ਚਉਪਈ ਪਰਬਤੇਸ ਪਾਚੋ ਨਿਪਟਾਏ ਖਸਿਆ ਅਦਿਕ ਸੰਗ ਲੈ ਆਏ ਪਾਹਨ ਬ੍ਰਿਸ਼ ਕੋਪ ਕਰ ਕਰੀ ਮਾਰ ਮਾਰ ਮੁਖ ਤੇ ਉਚਰੀ ਦੁੰਦਵ ਢੋਲ ਧੂਮ ਤਿਸ ਬਾਜੇ ਸਾਜੇ ਸ਼ਸਤਰ ਸੂਰਮਾ ਗਾਜੇ ਕੁਪ ਕੁਪ ਅਦਿਕ ਹਿਰਦਨ ਮੈਂ ਲਰੇ ਕਟ ਕਟ ਮਰੇ ਬਰੰਗਨ ਬਰੇ ਭੂਪ ਪਾਚੂ ਬਾਣ ਚਲਾਵੇਂ ਬਾਂਧੇ ਗੋਲ ਸਾਹਮੇ ਆਵੇਂ ਤਬ ਚਿੱਤਰ ਦੇ ਸ਼ਸਤਰ ਪਰਹਾਰੇ ਛਿਨਕ ਬਿਖੈ ਸਕਲੇ ਹਨ ਡਾਰੇ ਦੇ ਬਚਿੱਤਰ ਪਾਂਚ ਨਿਰਪ ਮਾਰੇ ਔਰ ਸੋਟ ਚੁਣ ਚੁਣ ਹਨ ਡਾਰੇ ਸਾਤ ਨਿਰਪਤ ਅਵਰੈ ਤਬ ਚੱਲੇ ਜੋਧਾ ਜੋਰ ਜੁਧ ਕਰ ਭਲੇ ਕਹਿ ਰਾਜ ਮਗਧੇਸ਼ਵਰ ਕੋਪੇ ਅੰਗ ਬੰਗ ਰਾਜਨ ਪਗ ਰੂਪੇ ਔਰ ਕੁਲਿੰਗ ਦੇਸ ਪਦ ਧਾਇਓ ਤ੍ਰਿਗਤ ਦੇਸ ਈਸ਼ਵਰ ਹੂੰ ਆਇਓ ਰਾਜਾ ਕਾਮਰੂਪ ਕੋ ਤਾਇਓ ਮਿਤ ਕਟਕਲੀ ਨੇ ਸੰਗ ਆਇਓ ਦਾਰੁਣ ਰਣ ਸੂਰਨਤਾ ਕਰਿਓ ਰਾਵ ਸਤ ਚੱਕਿਓ ਇੰਦਰ ਥਰ ਹਰਿਓ ਅੰਗ ਕਟੇ ਤਰਫੈ ਕਉ ਅੰਗੁਰੀ ਪੀਰ ਪਰੇ ਉਛਰਤ ਕਉ ਟੰਗਰੀ ਹਾਠ ਹਾਠ ਭਿਰੇ ਸੁਮਟ ਰਣ ਮਾਹੀ ਜੰਮ ਗੀਤ ਮਾਸ ਲੈ ਜਾਹੀ ਅੜਿਲ ਬਾਲ ਸੂਰਮਾ ਮਾਰੇ ਕੋ ਵਢਾਇ ਕੈ ਜੋਤਿ ਚਹਿ ਸੰਘਾਰੇ ਰਥੈ ਤਵਾਇ ਕੈ ਪੈਦਲ ਅਮਿਤ ਬਿਦਾਰੇ ਅਤ ਚਿਤ ਕੋਪਕਾਰੀ ਹੋ ਰਥੀ ਗਜੀ ਹਨ ਡਾਰੇ ਸ਼ਸਤਰ ਅਨਕ ਪ੍ਰਹਾਰੇ ਚਉਪਈ ਸਭ ਤਾਵਤ ਨਿਰਪ ਬਾਲ ਨਿਹਾਰੇ ਅਮਿਤ ਕੋਪ ਕਰ ਬਿਸਕ ਪ੍ਰਹਾਰੇ ਸਿਆੰਦਨ ਸਹਿਤ ਸੂਤ ਸਭ ਘਾਏ ਸੈਨ ਸਹਿਤ ਮ੍ਰਿਤ ਲੋਕ ਪਠਾਏ ਅਵਰ ਨਿਰਪ ਤਬ ਹੀ ਉਠਤਾਏ ਬਾਂਧੇ ਗੋਲ ਸਾਮੂਹੇ ਆਏ ਦਸੋ ਦਿਸਨ ਕ੍ਰੁਦਿਤ ਵੈ ਢੂਕੇ ਮਾਰੈ ਮਾਰ ਬੱਕਰ ਤੇ ਕੂਕੇ ਦੋਹਰਾ ਵੀਰ ਕੇਦਮਾ ਕੋ ਰਥੀ ਚਿੱਤਰ ਕੇ ਸੁਰ ਗਿਆਨ ਛਤਰ ਕੇ ਛਤਰੀ ਅਮਿਟ ਵਿਕਟ ਕੇਤ ਬਲਵਾਨ ਇੰਦਰ ਕੇਤ ਉਪਿੰਦਰ ਧੁਜ ਚੇਤਿਆਤ ਕੋ ਬਢਾਏ ਗੀਤ ਕੇਤ ਦਾਨਵ ਸਹਿਤ ਤਾਂ ਪੂਚੇ ਆਏ ਸਬਤ ਨਿਰਪਤ ਆਜੁਦ ਤਰੇ ਅਮਿਤ ਸੈਨ ਲੈ ਸਾਥ ਧਾਏ ਪਰੇ ਨਾਹਿਨ ਡਰੇ ਕੱਢੇ ਵਢਾਰੀ ਹਾਥ ਚਉਪਈ ਸ਼ਸਤਰ ਸੰਭਾਰ ਸੂਰਮਾ ਤਾਏ ਜੋਰੇ ਸੈਨ ਕੁਾਰ ਢਿਗ ਆਏ ਆਜ ਹਾਤ ਬਚਿੱਤਰ ਧਰੇ ਅਮਿਤ ਸੁਗੜ ਪ੍ਰਾਨਨ ਬਿਨ ਕਰੇ ਵੀਰ ਕੇਤ ਕੋ ਮੂੰਡ ਉਤਾਰਿਓ ਚਿੱਤਰ ਕੇਤ ਕੱਟ ਤੇ ਕੱਟ ਡਾਰਿਓ ਛਤਰ ਕੇ ਛਤਰੀ ਪੁਨ ਘਾਇਓ ਵਿਗਟ ਕੇਤ ਮ੍ਰਿਤ ਲੋਕ ਪਠਾਇਓ ਦੋਰਾ ਇੰਦਰ ਕੇਤ ਉਪ ਇੰਦਰ ਧੁਜ ਦੋਨੋਂ ਹਨੇਰ ਸਾਏ ਗੀਤ ਕੇਤ ਦਾਨਵ ਦੀਏ ਜੰਪੁਰ ਬਹੁਰ ਪਠਾਏ ਸੈਨਾ ਸਾਧ ਹੂੰ ਨਿਰਪੰਕੀ ਕੋ ਪਰੀ ਅਰ ਰਾਏ ਤੇ ਬਾਲਾ ਤਵੀ ਦਏ ਮ੍ਰਿਤ ਕੇ ਲੋਕ ਪਠਾਏ ਸੁਮਤ ਕੇਤ ਸੂਰਾ ਵਡੋ ਸਮਰ ਸਿੰਘ ਲੈ ਸੰਗ ਬ੍ਰਹਮ ਕੇਤ ਲੈ ਦਲ ਚਲਾ ਉਮੜ ਚਲੀ ਜਨ ਗੰਗ ਤਾਲ ਕੇਤ ਖਟ ਬੱਕਰ ਧੋਜ ਜੋ ਦਾਹ ਤੇ ਬਸੇਖ ਸੋ ਜਾ ਪਰ ਆਪਤ ਪੈ ਕੀਏ ਕਾਲ ਕੋ ਭੇਖ ਚਉਪਈ ਦਾਨਵ ਗੀਰ ਕੇਤ ਕੋ ਪ੍ਰਾਤਾ ਕਾਕ ਕੇਤ ਤਿਹੁ ਲੋਕ ਵਿਖਿਆਤਾ ਕਰੂਰ ਕੇਤ ਦਾਨਵ ਇਕ ਧਾਇਓ ਲੀਨੇ ਅਮਿਤ ਦੈ ਦਲਿਆਇਓ ਸੋਈਆ ਕਾਕ ਤੁਜਾ ਕਰ ਕੋਪ ਤਹੀ ਛਿਨਿਆਨ ਪ੍ਰਯੋਗ ਕਰਵਾਰ ਨਿਕਾਰੇ ਸਿੰਘ ਸਲਾ ਸਰਦੂਲ ਸਲੀ ਮੁਖ ਸਾਲ ਤਮਾਲ ਖਨੇ ਅਹਕਾਰੇ ਸਵਾਨ ਸ਼ਿੰਗਾਰ ਸੁਰਾਂਤਕ ਸੀਸ ਤੁਜਾ ਰਥ ਨਾਗ ਤਰਾ ਤਰ ਭਾਰੇ ਯੋ ਬਰਖੇ ਨਵ ਤੇ ਹਰਖੇ ਰਿਪਵਾਨ ਦਸੋਂ ਦਿਸਤੇ ਭਵਕਾਰੇ ਦੋਹਰਾ ਮਾਇਆ ਦਇਤ ਪਸਾਰ ਕੈ ਪੁਨ ਬੋਲਾ ਇਮ ਵੈਨ ਜੁਧ ਸੋਮਬਰ ਜੀ ਤੋਇ ਲੈ ਜੈ ਹੋ ਨਿਜੈਨ ਸੋਇਆ ਰਾਸ਼ਤਾ ਕਰ ਕੋਪਤ ਹੀ ਛਿਨ ਸਾਮ ਵੈ ਹਥਿਆਰ ਗਹੇ ਬਲਵਾਨ ਕਮਾਨ ਕੋ ਤਾਨ ਹਨੇ ਕਵੀ ਰਾਮ ਪਨੈ ਚਿਤ ਮੈ ਜੋ ਚਹੇ ਸਰ ਸੂਰ ਦੈਂਤਨ ਕੇ ਤਨ ਮੈਂ ਇਹ ਭਾਂਤ ਲਗੇ ਨਹਿ ਜਾਤ ਕਹੇ ਮਨੋ ਇੰਦਰ ਕੇ ਬਾਗ ਆਸ਼ੋਕ ਵਿਖੈ ਫੁਲਵਾਰਨ ਕੇ ਫਲ ਫੂਲ ਰਹੇ ਕਾੜ ਕਿਰਪਾਨ ਮਹਾ ਕੁਪ ਕੈ ਭਟ ਕੂਦ ਪਰੇ ਸਰਦਾਰ ਕਰੋ ਰੇ ਬਾਲ ਹਨੇ ਬਲਵਾਨ ਕਨੇ ਇਕ ਫਾਂਸਿਨ ਸੋ ਕਹਿ ਕੈ ਝਕ ਚੋਰੇ ਸਾਜ ਪਰੇ ਕਉ ਤਾਜ ਗਿਰੇ ਗਜ ਰਾਜ ਗਿਰੇ ਛਿਤ ਪੈ ਸਿਰ ਤੋਰੇ ਲੂਟੇ ਰਥੀ ਰਥ ਫੂਟੇ ਕਹੂੰ ਬਿਨ ਸਵਾਰ ਫਿਰੈ ਹੇ ਨਾਵਤ ਘੋਰੇ ਚਉਪਈ ਜੇ ਭਟ ਅਮਿਤ ਕੋ ਕਰਤਾਏ ਤੇ ਬਿਨ ਤਨ ਹੋਇ ਸੁਰਗ ਸਦਾਏ ਛਟਪਟ ਵਿਕਟ ਪਲਟ ਜੇ ਲਰੇ ਕਟ ਕਟ ਮਰੇ ਬਰੰਗਨਿਨ ਬਰੇ ਜੇ ਭਟ ਵਿਮੁਖਾਹਵ ਹਵੈ ਮੂਏ ਇਤ ਕੇ ਭੈ ਨਾ ਉਤ ਕੇ ਹੂਏ ਗਰਜ ਪ੍ਰਾਣ ਵੀਰਨ ਜਿਨ ਦੈ ਦੈ ਦੁੰਦ ਵੀ ਸਵਰਗ ਜਨ ਗਏ ਦੋਹਰਾ ਜਿਨ ਇਸਤ੍ਰਿਨ ਜਰ ਅਗਨ ਮੈਂ ਪ੍ਰਾਨ ਆਪਨੇ ਦੀਨ ਝਗਰ ਬਰੰਗਨਿਨ ਤੇ ਤਹਾਂ ਛੀਨ ਪਤਨ ਕਹ ਲੀਨ ਚਉਪਈ ਐਸੇ ਬਾਲ ਵੀਰ ਬਹੁ ਮਾਰੇ ਸੁਮਤ ਸਿੰਘ ਆਦ ਕਿਹਾਨ ਡਾਰੇ ਸਮਰ ਸੈਣ ਰਾਜਾ ਪੁਨਹਿਓ ਤਾਲ ਕੇਤ ਮ੍ਰਿਤ ਲੋਕ ਪਟਾਇਓ ਬ੍ਰਹਮ ਕੇਤ ਕਹ ਪੁਨ ਹਨ ਦੀਨੋ ਕਾਰਤ ਕੇ ਤੁਝ ਕੋ ਬਦ ਕੀਨੋ ਕਰੂਰ ਕੇ ਦਾਨਵ ਤਵ ਧਾਇਓ ਤੁਮ ਤੁਮਲ ਜੋਦ ਤੇ ਠੌਰ ਮਚਾਇਓ ਕੌਲ ਕੇਤ ਦਾਨ ਉਠਤਾਇਓ ਕਮਠ ਕੇਤ ਚਿਤ ਅਧਿਕ ਸਾਇਓ ਕੇਤ ਉਲੂਕ ਚਲਾ ਦਲ ਲੈ ਕੈ ਕੁਤਿਸਤ ਕੇਤ ਕ੍ਰੋਧ ਤਨ ਤੈ ਕੈ ਕੋਲ ਕੇਤਰੀ ਤਵੈ ਸੰਗਾਰਾ ਕੁਤਿਸਤ ਕੇਤ ਮਾਰਹੀ ਡਾਰਾ ਕਛਮ ਕੇਤ ਗਦਾ ਗਹਿ ਘਾਇਓ ਕੇਤ ਲੂਕ ਮ੍ਰਿਤ ਲੋਕ ਪਠਾਇਓ ਜਾ ਤਨ ਬਾਲ ਗਦਾ ਕੀ ਮਾਰੈ ਏਕੈ ਘਾਇ ਚੌਥ ਸਿਰ ਡਾਰੈ ਜਾ ਕੇਤ ਮਾਰੇ ਤਨ ਬਾਨਾ ਕਰੈ ਵੀਰ ਜੰਪੁਰੀ ਪਿਆਨਾ ਦੋਰਾ ਤਾਕੋ ਜੁਧ ਬਿਲੋ ਕਰ ਕਮਨ ਸੁਬਟ ਠਾਰਾਏ ਜੋ ਸੰਵੇ ਆਵਤ ਪਿਆ ਜੰਪੁਰ ਦੀ ਪਠਾਏ ਸੋਈਆ ਕੂਪ ਅਨੇਕ ਭਰੇ ਅਮਰਾਰਦਨ ਆਨ ਪਰੈ ਕਰਵਾਰ ਉਘਾਰੇ ਪਟਿਸ ਲੋਹ ਹਥੀ ਪਰਸੇ ਅਵਤਾ ਜੁਦ ਲੈ ਕਰ ਕੋ ਪ੍ਰਹਾਰੇ ਨਾਰ ਸੰਭਾਰ ਹਥਿਆਰ ਸੋਰਾਰੇ ਹਕਾਰ ਖਨੇ ਨਹਿ ਜਾਤ ਵਿਚਾਰੇ ਖੇਲ ਬਸੰਤ ਬਡੇ ਖਿਲਵਾਰ ਮਨੋ ਮਦ ਚਾਖ ਗਿਰੇ ਮਤਵਾਰੇ ਦੋਹਰਾ ਹੈ ਗੈ ਰਤ ਬਾਜੀ ਕਨੇ ਜੋ ਦਾਹਨੇ ਅਨੇਕ ਜੀਤ ਸੋਮਰ ਰਣ ਰਹੀ ਭੂਪਤ ਬਚਾ ਨਾ ਏਕ ਬਾਜਨ ਕੀ ਬਾਜੀ ਭਰੀ ਬਾਜਨ ਬਜੇ ਅਨੇਕ ਬਿਸਿਖ ਬਹੁਤ ਬਰਸੇ ਤਾਂ ਬਚਾ ਨਾ ਬਾਜੀ ਏਕ ਚੌਪਈ ਦੈ ਦੈ ਜਮ ਧਾਮ ਪਠਾਈ ਬਾਰੀ ਸੁਰ ਸਿੰਘ ਕੀ ਆਈ ਤੇ ਤ੍ਰਿਏ ਕਹਾ ਆਏ ਤੁਮ ਲਰੋ ਕਹਿ ਅਭਾਰ ਆਨ ਮੋਹਿ ਬਰੋ ਸੁਭਟ ਸਿੰਘ ਜਬ ਯੋਸਨ ਪਾਇਓ ਅਦਕ ਚਿਤ ਮੈਂ ਕੋ ਵਢਾਇਓ ਮੈਂ ਕਾ ਜੁਦ ਤ੍ਰਿਆ ਤੇ ਡਰਹੁ ਯਾ ਕੋ ਤਰਾਸ ਮਾਨ ਯਾ ਬਰਹੁ ਕਹੂ ਮਤ ਗੈਵਰ ਗਜਾਹੀ ਕਉ ਪਾਖਰੇ ਹੈ ਹੇ ਨਾਹੀ ਸ਼ਸਤਰ ਕਵਚ ਸੂਰਾ ਕਉ ਕਸੈ ਜੁਗਨ ਰੁਦਰ ਖੱਪਰ ਭਰ ਹਸੈ ਸਵਈਆ ਸ੍ਰੀ ਸੁਮਟੇਸ ਵਡੋ ਦਲ ਲੈ ਉਮਡਿਓ ਗਹਿ ਕਹਿ ਕਰ ਆਜ ਬਾਂਕੇ ਬੀ ਰਠੀ ਕਵਚੀ ਖੜਗੀ ਪਰ ਸੀਸ ਭਈ ਸਰਦਾਰ ਨਿਸਾਂਕੇ ਏਕ ਟਰੇ ਇਕ ਆਨ ਅਰੇ ਇਕ ਜੂਜ ਗਰੇ ਬ੍ਰਿਣ ਖਾਏ ਤ੍ਰਿਆ ਕੇ ਛਾਰ ਚੜਾਇ ਕੈ ਅੰਗ ਮਲੰਗ ਰਹੇ ਮਨੋ ਸੋਇ ਪੀਏ ਵਿਦਿਆ ਕੇ ਚਉਪਈ ਐਸੋ ਵੀਰ ਖੇਤਾ ਪਰਿਓ ਏਕ ਸੁਭਟ ਜੀਵਤ ਨਾ ਉਬਰਿਓ 10000 ਮਾਤੇ ਗਜ ਮਾਰੇ 20000 ਬਰਬਾਜ ਬਿਦਾਰੇ 30 ਐਤ ਪੈਦਲ ਕਹ ਮਾਰਿਓ 23 ਲੱਛ ਰਾਥਿਆਂ ਡਾਰਿਓ ਦਵਾਤ ਲੱਛ ਰਥੀ ਅਤ ਮਾਰਸ ਮਹਾਰਥੀ ਅਨਗਣਤ ਸੰਘਾਰਿਸ ਦੋਹਰਾ ਸੁਭਟ ਸਿੰਘ ਤਨਹਾ ਬਚਾ ਸਾਥੀ ਰਹਾ ਨਾ ਏਕ ਹੈ ਗੈ ਰਥ ਬਾਜੀ ਕਨੇ ਰਥ ਕਟ ਗਏ ਅਨੇਕ ਚੌਪਈ ਦੁੰਦ ਜੁਧ ਪਤੇ ਮਚਾਇਓ ਨਿਰਖਣ ਦਿਨਸ ਨਿਸੇਸ ਰਾਣ ਆਇਓ ਬ੍ਰਹਮਾ ਚੜੇ ਹੰਸ ਪਰ ਆਏ ਪੰਜ ਬਦਨ ਹੂੰ ਤਾਂ ਸੁਹਾਏ ਤ੍ਰੀ ਕੋਮਲ ਭੇ ਬਾਣ ਪ੍ਰਹਾਰੈ ਜੀਤੇ ਤਾਏ ਮਾਰ ਨਹਿ ਡਾਰੈ ਲਗੇ ਵਿਸਿਖ ਕੇ ਜਿਨ ਪਤ ਮਰੈ ਮੋਹਿ ਪੈਠਬ ਪਾਉਕ ਮਹਿ ਪਰੈ ਚਾਰ ਪਹਰ ਨਿਜ ਪਤ ਸੋ ਲਰੀ ਦੂਹਨ ਵਿਸਿਖ ਬ੍ਰਿਸ਼ਟ ਬਹੁ ਕਰੀ ਤਬ ਲੋ ਸੂਰ ਵੈ ਗਇਓ ਪ੍ਰਾਚੀ ਦਿਸ਼ਾ ਚੰਦਰ ਪ੍ਰਗਟਾਇਓ ਦੋਹਰਾ ਹਕਾ ਹਕੀ ਆਹ ਭਇਓ ਰਹਿਓ ਸੁਵਟ ਕੋ ਨਾਹੇ ਜੁਦ ਕਰਤ ਅਤ ਥਕਤ ਪਏ ਰਹਾਤ ਭਏ ਰਨ ਮਾਹੇ ਚਉਪਈ ਲਗੇ ਬ੍ਰਿਨਨ ਕੇ ਘਾਇਲ ਭਏ ਅਤ ਲਰ ਅਦਕ ਸ਼ਰਮਤ ਹੋਇ ਗਏ ਆਹ ਵਿਖੈ ਗਏ ਸੰਭਾਰੀ ਕਰਤੇ ਕਿਨੂ ਕਿਰਪਾਨ ਨਾ ਡਾਰੀ ਦੋਹਰਾ ਪ੍ਰੇਤ ਨਚਹਿ ਜੁਗਨ ਹਸੈ ਜੰਬੁਗ ਗੀਤ ਫਿਰਾਹੇ ਨਿਸ ਸਿਗਰੀ ਮੁਰਛਿਤ ਰਹੇ ਤੂੰ ਰਹੀ ਸੁਧ ਨਾਹੇ ਪ੍ਰਾਚੀ ਦੇ ਸਰਵ ਪ੍ਰਗਟਿਆ ਭਈ ਚੰਦਰ ਕੀ ਹਾਨ ਪੁਨ ਪਤਰੀ ਰਣ ਕੋਠੇ ਅਦ ਕੋਪ ਮਨ ਠਾਨ ਆਠ ਜਾਮ ਦੋ ਉਠ ਕਰ ਲਰੇ ਟੂਕਤ ਤਨ ਤਰਾਣਨ ਕੇ ਝਰੇ ਅਦਕ ਲਰਾਈ ਦੂਹ ਮਚਈ ਅਥਿਓ ਸੂਰ ਰਹਿਨ ਹੋਇ ਗਈ ਚਾਰ ਬਾਜ ਵਿਸਖਨ ਤ੍ਰਿ ਮਾਰੇ ਰਥ ਕੇ ਕਾਟ ਦੋ ਚੱਕ ਡਾਰੇ ਨਾਥ ਜਾ ਕਟ ਭੂਨ ਗਿਰਾਈ ਸੂਦਿਆ ਜਮ ਲੋਕ ਪਠਾਈ ਸੁਭਟ ਸਿੰਘ ਕਾ ਪੁਨ ਸਰ ਮਾਰਿਓ ਮੂਰਛਿਤ ਕਰ ਪ੍ਰਿਥਵੀ ਪਰ ਡਾਰਿਓ ਬਿਨ ਸੁਧ ਭੈ ਤਾਹੇ ਲਖ ਲੀਨੋ ਆਪ ਵੇਖ ਤੇ ਕੋ ਕੀਨੋ ਰਥ ਤੇ ਉਤਰ ਬਾਰ ਲੈ ਆਈ ਕੌਣ ਲਾ ਕਰ ਬਾਤ ਸੁਨਾਈ ਸੁਨੋ ਨਾਥ ਮੈਂ ਤ੍ਰਿਆ ਤਿਹਾਰੀ ਤੁਮ ਕੋ ਜੋ ਪ੍ਰਾਨਨ ਤੇ ਪਿਆਰੀ ਦੋਹਰਾ ਜਲ ਸੀਚੇ ਜਾਗਤ ਭਇਓ ਅਤ ਤਨ ਲਾਗੇ ਘਾਏ ਪਰੋ ਬਰੋ ਖਲ ਅਖਲ ਕੋ ਕਛੂ ਨਾ ਚੀਨਾ ਜਾਏ ਚਉਪਈ ਤ੍ਰੀ ਕੋ ਨਾਮ ਜਬੈ ਸੁਨ ਪਾਇਓ ਘੂਮਤ ਘਾਇਲ ਬਚਨ ਸੁਨਾਇਓ ਧਨ ਧਨ ਕਰ ਕਰੀ ਬਡਾਈ ਕਿਹ ਨਿਮਿਤ ਏ ਠਾਂ ਤੂੰ ਆਈ ਦੋਹਰਾ ਸੁਣ ਰਾਜਾ ਮੈਂ ਲਾਜ ਤਜ ਜਾਂ ਤੇ ਪਹੁੰਚੀ ਆਏ ਜੀਤੇ ਨਿਰਖ ਲਿਆਏ ਹਉ ਮਰੇ ਬਰੋਗੀ ਜਾਏ ਨਿਰਪਕਾਇਲ ਕੂਮਤ ਤ੍ਰਿਗਨ ਮੂਦ ਬਚਨ ਇਮਕੀਨ ਮਨ ਬਾਛਤ ਵਰ ਮੰਗਿਐ ਮੈਂ ਤ੍ਰਿਏ ਤੁਮ ਬਰਦੀਨ ਦੀਨ ਚਉਪਈ ਜਬ ਮੈਂ ਤੋਹਿ ਜੀਵਤ ਲਖ ਲਇਓ ਜਨ ਬਿਦ ਨਇਓ ਜਨਮ ਤੋਹਿ ਦਇਓ ਤਾਤੇ ਹਿਦੈ ਸ਼ੰਕ ਨ ਧਰਿਐ ਬਹੁਰ ਵਿਆਹ ਮੋਸੋ ਅਬ ਕਰਿਐ ਜੋ ਤ੍ਰਿਏ ਕਹਾ ਵਹਿ ਪਤਿ ਮਾਨਿਓ ਭੇਦ ਭੇਦ ਕਛ ਦੁਖਤ ਨਾ ਜਾਣਿਓ ਚਕਮਕ ਝਾਰੇ ਆਗ ਤਹ ਜਾਰੀ ਚਾਰ ਭਾਵ ਰਹਿ ਲਈ ਪਿਆਰੀ ਪੁਨ ਬਚਿੱਤਰ ਦੇ ਐਸ ਉਚਾਰੋ ਸੁਣੋ ਨਾ ਤੁਮ ਬਚਨ ਹਮਾਰੋ ਤ੍ਰਿਪੁਰਾਂਤਕ ਆਰੀ ਆਤੀ ਮੋਹਿ ਭਇਓ ਤੁਮ ਬਿਨ ਮੋਹਿ ਅਤਿਕ ਦੁਖ ਦਇਓ ਤੁਰਤ ਨਾਥ ਹਮ ਸੋਠ ਰਮੋ ਸਭ ਅਪਰਾਧ ਹਮਾਰੋ ਛਮੋ ਤਬ ਰਾਜਾ ਤੇ ਸਾਥ ਬਿਹਾਰਿਓ ਤ੍ਰੀ ਕੋ ਤਾਪ ਦੂਰ ਕਰ ਡਾਰਿਓ ਦੋਹਰਾ ਲਪਟ ਲਪਟ ਰਾਜਾ ਰਮਿਓ ਚਿਮਟ ਚਿਮਟ ਗਈ ਤ੍ਰੀ ਬਿਕਟ ਸੋ ਦੁਖ ਝਟਪਟ ਕਟੇ ਅਧਿਕ ਵਡਾ ਸੁਖ ਜੀਏ ਚਉਪਈ ਪਾਤਰਾ ਤੇ ਕਰ ਰਥ ਲਿਓ ਚੜਾਈ ਬਰਿਓ ਪ੍ਰਾਤ ਦੁੰਦ ਵੀ ਬਜਾਈ ਸਭ ਰਾਜਨ ਕੋ ਦਲ ਬਲ ਹਰਾਇ ਆਪਨ ਸੁਭਟ ਸਿੰਘ ਪਾਤੀ ਕਰਾ ਅੰਦੋਹਰਾ ਤੁਮਲ ਜੁਦ ਤੇ ਤ੍ਰਿਆ ਕਰ ਸਭ ਰਾਜਨ ਕੋ ਘਾਏ ਸੁਭਟ ਸਿੰਘ ਕੋ ਪਤ ਕਰਾ ਜੈ ਦੁੰਦ ਵੀ ਬਜਾਏ ਹੈ ਗੈ ਰਥ ਬਾਜੀ ਹਨੇ ਛੀਨ ਨਿਰਪਨ ਬਲਕੀਨ ਸਮਰ ਸੁਅੰਬਰ ਜੀਤ ਕਰ ਸੁਭਟ ਸਿੰਘ ਪਾਤੀ ਲੀਨ ਪਈ ਦਾਨਵਿੰਦਰ ਪ੍ਰithviਸ ਸੰਘਾਰੇ ਹੈਗੈ ਰਥ ਪੈਦਲ ਦਲਿਡਾਰੇ ਕਿਸੂ ਵੀਰ ਕੋ ਭੈ ਨਾ ਤਰਤ ਪੀ ਸੁਬਟ ਸਿੰਘ ਕਾ ਜੀਤ ਵਰਤ ਪੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਬਾਵਨੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ